ਮਹਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਹੋਵੇ ਇਹ ਇਆਣੇ ਥੋੜੀ ਅਕਲ ਵਾਲਾ ਥੋੜੀ ਉਮਰ ਵਾਲਾ ਨਹੀਂ ਥੋੜੀ ਅਕਲ ਵਾਲਾ ਉਹ ਇਆਣਾ ਕਰੇ ਕੰਮ ਉਹ ਦਾ ਕੇ ਵੱਡਾ ਵੀ ਹੋ ਥੋੜੀ ਅਕਲ ਵਾਲੇ ਨਾਲ ਦੋਸਤੀ ਕਰੀਏ ਨਾ ਉਹ ਰਾਸ ਨਹੀਂ ਆ ਸਕਦਾ ਦੋਸਤੀ ਦੇ ਵਿੱਚ ਐ ਹੁੰਦਾ ਕਦੇ ਉਹਦੀ ਗੱਲ ਮੰਨਣੀ ਪੈਂਦੀ ਹੈ ਕਦੇ ਆਪਣੀ ਉਹਨੂੰ ਬੁਲਾਉਣੀ ਪੈਂਦੀ ਇਹ ਰਾਸ ਨਹੀਂ ਆ ਅਗਿਆਨੀ ਨਾਲ ਗਿਆਨਵਾਨ ਦੀ ਦੋਸਤੀ ਰਾਸ ਨਹੀਂ ਆ ਮਨ ਦੇ ਨਾਲ ਦੋਸਤੀ ਰਾਸ ਨਹੀਂ ਹੋਣੀ ਮਨ ਨੂੰ ਬਰਾਬਰੀ ਨਹੀਂ ਦੇਣੀ ਕਦੇ ਵੀ ਦੋਸਤ ਬਰਾਬਰ ਦਾ ਹੁੰਦਾ ਮਨ ਨੂੰ ਆਪਣੇ ਬਰਾਬਰ ਦਾ ਨਹੀਂ ਮੰਨਣਾ ਕਦੇ ਜੇ ਕਿਸੇ ਨੇ ਮਨ ਨੂੰ ਆਪਣੇ ਬਰਾਬਰ ਦਾ ਮੰਨ ਲਿਆ ਗਿਆ ਬਰਾਬਰ ਨਹੀਂ ਹੁੰਦਾ ਘਟਿਆ ਮੰਨ ਇਹਦੀ ਕੋਈ ਨਹੀਂ ਗੱਲ ਮੰਨਦੀ ਜਾਣੇ ਦੀ ਗੱਲ ਨਹੀਂ ਕੋਈ ਮੰਨਦੀ ਨਹੀਂ ਹਾਂ ਉਹਦੀ ਗੱਲ ਦੇਖ ਲਿਓ ਵਿਚਾਰ ਲਿਓ ਵਿਚਾਰ ਕੇ ਮੰਨਣ ਵਾਲੀ ਹੋਈ ਮੰਨ ਲਿਓ ਨਾ ਮੰਨਣ ਵਾਲੀ ਵੀ ਨਾ ਮੰਨ ਇਹ ਨਾ ਮੰਨਿਆ ਵੀ ਮਨ ਦੀ ਗੱਲ ਵੱਡੀ ਵੱਡੀ ਬੱਚੇ ਦੀ ਹਰ ਗੱਲ ਮੰਨੀ ਅਕਲਮੰਦੀ ਨਹੀਂ ਹੁੰਦੀ ਜਿਹੜੇ ਮੰਨਦੇ ਨੇ ਉਹਦੇ ਬੱਚੇ ਬਗੜ ਜਾਂਦੇ ਉਹ ਆਦਮੀ ਮੂਰਖ ਨੇ ਬੰਦੇ ਬੱਚੇ ਨੂੰ ਆਪ ਬਗਾੜ ਲੈਂਦੇ ਇਹੋ ਜਿਹਾ ਲਾੜ ਪਿਆਰ ਨਹੀਂ ਕਰਨਾ ਚਾਹੀਦਾ ਜਿਹੜਾ ਬੱਚੇ ਨੂੰ ਬਗਾੜੇ ਗਲਤ ਗੱਲਾਂ ਵੀ ਵੱਡੀ ਹੋਈ ਅਸੀਂ ਉਹਦੇ ਉਹਦੀ ਬੁੱਧੀਵਾਨ ਕਹਦਾ ਹੈ ਬਚਪਨ ਤੇ ਪਤਾ ਲੱਗਦਾ ਬੱਚੇ ਬੱਚੇ ਵੀਰਾਂ ਦੇ ਵੀ ਹੈਗੇ ਨੇ ਸਿਆਣਿਆਂ ਦੇ ਵੀ ਹੈਗੇ ਨੇ ਉਹ ਕਾਬਲ ਕਾਤੇ ਹੋ ਜਾਂਦੇ ਨੇ ਬੁੱਢਾ ਵਰਿੰਦਰ ਦਾ ਵੀ ਉਹ ਕਾਬਲ ਕਾਤੇ ਸੰਦਾਂ ਚ ਪੜਿਆ ਹੋਇਆ ਉਹ ਹੈ ਵੀ ਅਗਲ ਕੀ ਹੁੰਦੀ ਹੈ ਕਿ ਬੰਦੇ ਰਾਜੀਵ ਜਿਹੜਾ ਸੀ ਉਹ ਖੰਦਾ ਨਹੀਂ ਸੀ ਉਹ ਜਿਹੇ ਬੰਦੇ ਆਦੇ ਪੜਾਉਂਦੇ ਨੇ ਉਹਨਾਂ ਦੇ ਟੀਚਰ ਅਲੱਗ ਹੁੰਦੇ ਨੇ ਸੰਗਤ ਸੁਸਾਇਟੀ ਵੀ ਨਹੀਂ ਹੋ ਜਾਣ ਦਿੰਦੇ ਤੁਸੀਂ ਰਾਹੁਲ ਆਉ ਨੂੰ ਜਿੰਨੀ ਅਕਲ ਸਿਆਣੇ ਨੂੰ ਨਹੀਂ ਹੈ ਉਹ ਸੰਗਤ ਉਹ ਸੀ ਜਿਹ ਰੱਖਦੇ ਨੇ ਕੜਿਆ ਹੋ ਜਾਂਦਾ ਉਹ ਉਹਦੇ ਜਿਕਰ ਨਹੀਂ ਹੈ ਉਹ ਮਿਨਿਸਟਰ ਬਣਾਉਂਦਾ ਬਣਦਾ ਨਹੀਂ ਅੱਖ ਕੀ ਖੂਬੀ ਕਿਉਂ ਹੈ ਉਹ ਦੂਰ ਤੱਕ ਦੀ ਦੇ ਲੰਬੀ ਨਜ਼ਰ ਉਹ ਦੂਰ ਦੀ ਦ੍ਰਿਸ਼ਟੀ ਨੂੰ ਦੇਖ ਰਿਹਾ ਇਹ ਹੁਣ ਦੇ ਰਿਹਾ ਵੀ ਦ੍ਰਿਸ਼ਟੀ ਬੜੇ ਥੋੜੇ ਕੱਲ ਨੂੰ ਦੇਖੀ ਜੋ ਜਿਹੜਾ ਕੁਝ ਹੋ ਸੁਖਵੀਰ ਕੀ ਗੱਲ ਹੈ ਅੱਜੇ ਬਣ ਜਾ ਬਾਅਦ ਚ ਸਾਰੀ ਜ਼ਿੰਦਗੀ ਨਾ ਬਣੋ ਬਾਦਲ ਨੂੰ ਸਮਝਿਆ ਇਸ ਗੱਲ ਦੀ ਤਾਂ ਨਹੀਂ ਬਣੋ ਸਮਝਣ ਕੀ ਦੇ ਹਾਂ ਬੰਦਾ ਬਾਦਲ ਦੋਨੋਂ ਦੇਸ਼ ਹੈ ਬਹੁਤ ਸਿਆਣਾ ਉਹ ਨਿਆਣਾ ਉਹ ਚਾਹਵਾ ਟਾਈਮ ਕੱਢ ਗਿਆ ਰਾਹੁਲ ਬਣਦਾ ਨਹੀਂ ਤੂੰ ਉਹ ਤਾਂ ਸਿੱਖ ਲੈ ਉਹਨੂੰ ਬਣਾਉਂਦੇ ਨੇ ਪ੍ਰਾਈਮ ਮਿਨਿਸਟਰ ਬਣਦਾ ਨਹੀਂ ਤੂੰ ਕਹਿ ਰਿਹਾ ਮੈਨੂੰ ਆਪ ਨਹੀਂ ਕਹਿੰਦਾ ਕਹੂਦਾ ਜਿਹੜੇ ਕਹਿੰਦੇ ਨੇ ਉਹ ਕਿਹੜਾ ਐਵੇਂ ਕਹਿੰਦੇ ਨੇ ਆਪ ਇਹਨੇ ਕਹਾ ਹੀ ਕਹਿੰਦੇ ਨੇ ਨਾਲ ਆਣੇ ਦੂਸਰੀ ਕਦੇ ਨਾ ਮਿਲ ਕਦੇ ਰਾਤ ਨਹੀਂ ਆ ਸਕਦੀ ਯਾਰੇ ਰਾਤ ਨਹੀਂ ਜੇ ਅੱਜ ਚੰਗੀ ਕਰੇ ਦੂਜੀ ਵੀ ਬੇਰਾਤ ਚਲੋ ਇੱਕ ਅੱਧ ਗੱਲ ਗੱਲ ਉਹਦੀ ਠੀਕ ਵੀ ਹੋ ਸਕਦੀ ਹੈ ਦੂਜੀ ਵੇਰ ਆਸ ਕਰ ਤੂੰ ਕੀ ਹੈ ਜਿਹਾ ਜਾਣਾ ਤੇ ਹੋ ਵਰਤ ਦੇਖੋ ਪੂਰਨ ਅਰਦਾਸ ਜਿਹੇ ਜੀ ਕਿਸੇ ਦੀ ਜਾਣਕਾਰੀ ਹੁੰਦੀ ਹੈ ਨਾ ਗਿਆਨ ਹੁੰਦਾ ਉਸੇ ਗਿਆਨ ਨੂੰ ਵਰਤਣਾ ਹੈ ਕਿਸੇ ਕੋਈ ਜਿਹੇ ਜੀ ਅਕਲ ਉਹੀ ਵਰਤਦੀ ਹੈ ਜੋ ਕਿਸੇ ਕੋ ਸੋਚੀ ਉਹੀ ਵਰਤਦੀ ਹੈ ਤੁਸੀਂ ਵਿਚਾਰ ਕੇ ਦੇਖ ਲਓ ਨਿਰਣਾ ਕਰਕੇ ਦੇਖ ਲਓ ਉਹ ਨਿਆਣੇ ਕੋ ਜਾਈ ਜੀ ਅਗਲੋਂ ਉਹੀ ਵਰਤ ਲਈ ਉਹਨੇ ਆਪਣੀ ਵਰਤ ਲਈ ਹੈ ਉਹ ਆਪਣੀ ਜਾਣ ਤਾਂ ਠੀਕ ਕਰਦਾ ਹੁੰਦਾ ਉਹਦੇ ਉਹ ਅਕਲ ਥੋੜੀ ਹੁੰਦੀ ਹੈ ਉਹ ਸ਼ਰਾਰਤੀ ਦੀ ਹੁੰਦਾ ਬੇਈਮਾਨ ਦੀ ਹੁੰਦਾ ਉਹਦੇ ਕੋਲ ਅਕਲੇ ਘੱਟ ਹੁੰਦੀ ਹੈ ਤੁਸੀਂ ਇਸ ਕਰਕੇ ਜੀ ਉਹਦੀ ਗੱਲ ਬੰਦੀ ਪਿਆ ਜੋ ਇਹਨੂੰ ਸਮਝ ਨਹੀਂ ਹੈ ਭਾਈਆ ਜੋ ਤੈਨੂੰ ਸਮਝ ਨਹੀਂ ਤੂੰ ਸਮਝ ਲੈ ਕੇ ਤੂੰ ਆਪੇ ਹੀ ਛੱਡ ਦੇਗਾ ਬਹੁਤ ਸਾਰੀਆਂ ਗੱਲਾਂ ਆਪੇ ਸਿਆਣਾ ਹੋ ਕੇ ਕਹੇਗਾ ਗਲਤ ਹੈ ਜਿਹੜੀ ਅੱਜ ਅਸੀਂ ਕਹਿ ਰਹੇ ਹਾਂ ਗਲਤ ਹੈ ਤੇਰੀ ਗੱਲ ਤੂੰ ਵੀ ਕੱਲ ਨੂੰ ਸਿਆਣਾ ਹੋ ਕੇ ਕਹੇਗਾ ਗਲਤ ਹੈ ਉਹ ਇਸ ਤਰੀਕੇ ਨਾਲ ਸਮਝਾ ਕੇ ਲੈਂਦੇ ਸਮਝਾ ਵੀ ਦਿੰਦੇ ਨੇ ਵੀ ਕਿਉਂ ਗਲਤ ਹੈ ਸਾਬਤ ਪਰ ਇਹਦੇ ਤਾਂ ਕੋਈ ਸੁਣਨ ਨੂੰ ਤਿਆਰ ਨਹੀਂ ਰਹਿਣਾ ਦਲੀਲ ਸੁਣਨ ਨੂੰ ਤਿਆਰ ਨਹੀਂ ਤੇਰਾ ਬਸ ਮੈਂ ਤਾਂ ਇਹੋ ਕਰਨਾ ਲੈ ਨਹੀਂ ਮੈਂ ਗੋੜੀਆਂ ਖਾ ਲੂਗਾ ਨਹੀਂ ਮੈਂ ਰੇਤ ਲੈ ਆ ਜੂਗਾ ਕੀ ਹੈ ਅੱਜ ਕੱਲ ਜੋ ਪੜਾਈ ਹੈ ਨਾ ਸਭ ਤੋਂ ਵੱਡੇ ਮੂਰਖ ਅੱਜ ਪੜ੍ਹੇ ਲਿਖੇ ਨੇ ਅੱਜ ਦੀ ਪੜ੍ਹਾਈ ਨੇ ਵੱਡੇ ਮੂਰਖ ਬਣਾਤੇ ਇਦੋਂ ਤਾਂ 50 ਸਾਲ ਪਹਿਲਾਂ ਨਹੀਂ ਸੀ ਇਹ ਜਿਹੇ ਲੋਕ ਸਿਆਣੇ ਦੀ ਗੱਲ ਉਹ ਮੰਨਦੇ ਸੀ ਯੂਪੀ ਦੇ ਉੱਤਰ ਪ੍ਰਦੇਸ਼ ਦੇ ਵਿੱਚ ਜਾ ਕੇ ਦੇਖ ਲਓ ਸਭ ਤੋਂ ਘੱਟ ਨੇ ਜ਼ਹਿਰ ਖਾਣ ਦੇ ਕੇ ਪੰਜਾਬ ਦੇ ਸਭ ਤੋਂ ਜ਼ਿਆਦਾ ਨੇ ਪਰ ਗਿਆਨ ਸਭ ਤੋਂ ਜ਼ਿਆਦਾ ਵਧੀਆ ਸਾਡੇ ਕੋਲ ਇਹਦਾ ਮਤਲਬ ਘਰੇਲੂ ਜੀਵਨ ਵਾਸਤੇ ਉਹਨਾਂ ਦਾ ਗਿਆਨ ਸਾਡੇ ਨਾਲ ਚੰਗਾ ਘਰੇਲੂ ਜੀਵਨ ਵਾਸਤੇ ਸਾਡਾ ਤਾਂ ਨਾ ਘਰੇਲੂ ਵਾਲਾ ਰਿਆ ਨਾ ਅਸੀਂ ਉਹ ਲਿਆ ਘਰੇਲੂ ਵਾਲਾ ਅਸੀਂ ਉਹਨਾਂ ਦਾ ਰਮਾਇਣ ਚੋਂ ਬਹੁਤ ਵਧੀਆ ਘਰੇਲੂ ਜੀਵਨ ਦੀ ਗੱਲ ਮਿਲਦੀ ਹੈ ਮਹਾਭਾਰਤ ਵਿੱਚ ਉਹ ਅਸੀਂ ਛੜਤਾ ਅਸੀਂ ਲਿਆ ਦੀ ਉਹ ਤਾਂ ਰੱਦ ਕਰਤਾ ਤੁਸੀਂ ਪੜਨਾ ਨਹੀਂ ਆਹ ਅਸੀਂ ਲਿਆ ਦੀ ਧੋਬੀ ਦਾ ਬੋਤਾ ਨਾ ਕਰਦਾ ਨਾ ਕਰਦਾ ਤੇ ਪਾਸੇ ਨਹੀਂ ਹੋਵੇ ਬਣ ਰਿਹਾ ਉਹ ਉਹੀ ਲੈ ਲੈਂਦੇ ਇਹ ਨਹੀਂ ਸੀ ਲੈਣਾ ਉਹ ਰਿਜੈਕਟ ਕਰਦਾ ਹੈ ਲਿਆ ਜੀ ਉਹਦਾ ਰਿਜ਼ਲਟ ਹੈ ਸਾਡੇ ਕੋਲ ਜੇ ਇਹ ਨਹੀਂ ਸੀ ਲੈਣਾ ਫਿਰ ਉਹ ਚੰਗਾ ਸੀ ਇਹਦੇ ਤੋਂ ਉਹ ਚੰਗਾ ਸੀ ਜਿਹੜਾ ਜਾਣਿਆ ਤੇ ਹੋ ਵਰਤੈ ਦੇਖੋ ਕੋ ਨਿਰਜਾਸ ਜਿਹਾ ਜਾਣਿਆ ਜਾਈ ਜੀ ਕਿਸੇ ਦੀ ਜਾਣਕਾਰੀ ਉਹ ਹੀ ਵਰਤੂਗਾ ਉਹ ਉਹ ਆਪਣੀ ਅਗਲੇ ਵਰਤਣੀ ਹੈ ਦੂਜੇ ਹੁਣ ਦੇਖੋ ਨਾ ਕਿੱਥੋਂ ਲੈ ਕੇ ਆ ਕੋਈ ਗਲਤੀਆਂ ਹੁੰਦੀਆਂ ਨੇ ਹੁਣ ਹੁਣ ਤਾਂ ਜਿਹੜੀ ਗਲਤੀ ਹੋਈ ਹੈ ਗੁਰਬਾਣੀ ਨੂੰ ਸਮਝਣ ਦੀ ਕੋਈ ਜੇ ਜੇ ਅਕਲ ਸੀ ਵਰਤ ਲਈ ਸਾਰਿਆਂ ਨੇ ਸਾਧ ਨੇ ਆਪਣੀ ਵਰਤ ਲਈ ਪਰ ਗੱਲ ਤਾਂ ਸਾਡੀ ਆ ਅਸੀਂ ਜਾਣ ਕੇ ਵੀ ਸਮਝ ਕੇ ਵੀ ਜਿੱਦ ਕਰਦੇ ਹਾਂ ਵੀ ਸਾਧ ਸੋ ਅਸੀਂ ਤੂੰ ਛੱਡਣਾ ਨਹੀਂ ਵੀ ਤਾਂ ਸਾਡੀ ਹੈ ਸਾਧ ਸੋ ਖੁਦ ਦਾ ਕੱਦਾ ਬਣ ਲੈਂਦਾ ਜਦੋਂ ਹੋਈ ਇਹ ਗਲਤੀ ਹੋ ਗਈ ਇਹ ਫੜਕੇ ਖੜ ਗਏ ਕਿਉਂ ਫੜੇ ਨੇ ਉਹ ਸੰਸਾਰ ਬੁਝਾਉਣ ਉਹਨਾਂ ਨੇ ਆਪਣੀ ਉਹ ਨਾ ਬਾਬਣਾ ਘੱਟ ਨਹੀਂ ਹਨ ਜਿਹੜੇ ਪੱਥਰ ਪੂਜਦੇ ਉਦੋਂ ਵੀ ਜ਼ਿਆਦਾ ਜਿੱਦੀ ਨੇ ਉਹ ਸਾਰੇ ਸੰਸਾਰ ਵਾਲੇ ਉਹ ਜਿੱਦੀਆ ਬੜੀਆਂ ਹੋਈਆਂ ਨੇ ਨਾ ਗਲਤ ਜੋ ਪ੍ਰਚਾਰ ਹੋ ਚੁੱਕਿਆ ਉਹਨਾਂ ਦਾ ਐ ਖੜੇ ਨੇ ਜਿਵੇਂ ਅੱਗੇ ਦੂਏ ਵਿਰੋਧੀ ਖੜੇ ਨੇ ਉਹ ਵੀ ਉਹੀ ਗੱਲ ਸੀ ਜੇ ਇਹ ਗੱਲ ਠੀਕ ਹੈ ਵੀ ਉਹ ਬਰਾਬਰ ਗੁਰੂ ਗ੍ਰੰਥ ਸਾਹਿਬ ਦੇ ਬਹਿ ਕੇ ਰਵਾਲੇ ਪੈਰਾਂ ਨੂੰ ਛੋ ਕੇ ਦਿੰਦਾ ਸੀ ਉੱਥੇ ਲਾਉਂਦੇ ਤੇ ਲੋਕ ਤੇ ਇਹ ਫਿਰ ਉਹਦਾ ਅਪਰਾਧ ਗਲਤੀ ਉਹਦੀ ਕਿਉਂ ਕਰਦਾ ਸੀ ਆਪਣੇ ਆਪ ਨੂੰ ਕਿਉਂ ਨਾ ਉਹਨੇ ਦਾਸ ਕਿਹਾ ਛੱਡੋ ਪਰੇ ਰਵਦਾਸ ਗੁਰੂ ਸੀ ਤੂੰ ਤਾਂ ਨਹੀਂ ਗੁਰੂ ਹੈਗਾ ਰਵਦਾਸ ਗੁਰੂ ਸੀ ਮੰਨ ਲੈਂਦੇ ਚਲੋ ਅਸੀਂ ਵੀ ਮੰਨ ਲੈਂਦੇ ਨਾਨਕ ਵੀ ਗੁਰੂ ਸੀ ਰਵਦਾਸ ਤੂੰ ਗੁਰੂ ਹੈ ਤੂੰ ਕੌਣ ਹੈ ਤੂੰ ਕੀ ਹੈ ਤੇਰੀ ਗਤੀ ਕਾਦੀ ਹੈ ਇਹ ਸਾਡੀ ਵੀ ਗਤੀ ਹੋਣ ਲੱਗੀ ਫਿਰ ਇਹ ਗੁਰਮਤ ਨਹੀਂ ਹੈ ਫਿਰ ਅਸੀਂ ਸਿੱਖਦਾ ਰਹੇ ਨਾ ਫਿਰ ਤਾਂ ਤੂੰ ਰਵਦਾਸ ਦੇ ਬਰਾਬਰ ਹੋ ਗਿਆ ਜੇ ਤੂੰ ਵੀ ਗੁਰੂ ਹੈ ਤੂੰ ਤਾਂ ਰਵਦਾਸ ਦੇ ਬਰਾਬਰ ਤੂੰ ਰਵਦਾਸ ਦੀ ਬਾਣੀ ਦੇ ਅਰਥ ਕਰ ਦੇ ਤੈਨੂੰ ਬੋਲਾਂਗੇ ਅਸੀਂ ਰਵਦਾਸ ਦੇ ਬਰਾਬਰ ਤੂੰ ਗੁਰਬਾਣੀ ਦਾ ਅਰਥ ਕਰਕੇ ਦੇਖ ਜੇ ਤੂੰ ਚਾਹਣਾ ਮੈਨੂੰ ਐਸਡੀਐਮ ਬਣਾ ਦੋ ਇਮਤਿਹਾਨ ਵੀ ਪਾਸ ਕਰ ਕਹਿ ਵੀ ਬਣਾ ਦਈਏ ਕਰੋ ਪਾਸ ਉਹ ਜਿਨ੍ਹਾਂ ਨੇ ਪਾਸ ਕੀਤਾ ਉਹੀ ਦਾਸ ਬਣੇ ਨੇ ਦਾਸ ਕਾਹੇ ਨੇ ਜਿਨ੍ਹਾਂ ਨੇ ਕੀਤਾ ਕੱਖ ਨਹੀਂ ਨਾ ਉਹਨਾਂ ਨੂੰ ਕੀ ਕਹਿੰਦਾ ਕਬੀਰ ਕਬੀਰ ਜੇ ਤੁਸੀਂ ਜਾਣਿਓ ਨਹੀਂ ਜਿਨ੍ਹਾਂ ਨੇ ਕੱਖ ਨਹੀਂ ਨਾ ਜਾਣਿਆ ਤਿੰਨ ਸੁਖ ਨੀਂਦ ਪਿਆ ਹੈ ਅਨੰਦ ਨਾਲ ਮੌਜਾਂ ਕਰਦੇ ਨੇ ਸੁਖ ਦੀ ਨੀਂਦ ਸੁੱਤੇ ਪਏ ਨੇ ਮਤ ਮਾਰੀ ਹੋਈ ਐ ਇਹਨਾਂ ਦੀ ਗਊ ਜਿਉਂਦੀ ਹੈ ਇਹਨਾਂ ਦੀ ਦੁੱਧ ਕਿੱਥੋਂ ਹੋਵੇ ਜਾਂ ਜਿਉਂਦੀ ਗਊ ਮਰੀ ਦੁੱਧ ਨਹੀਂ ਦਿੰਦੀ ਹੁੰਦੀ ਤਨ ਸੁਖ ਨੀਂਦ ਵਿੱਚ ਆਏ ਹਮੇ ਜੋ ਬੁਝਿਆ ਬੁਝਣਾ ਪੂਰੀ ਪੂਰੀ ਬੁਲਾਏ ਇਹ ਕਿਹਨੂੰ ਕਹਿ ਰਿਹਾ ਕਿੱਥੇ ਕਹਿ ਰਿਹਾ ਕਿਉਂ ਕਹਿ ਰਿਹਾ ਜਿੱਦਣ ਇਹ ਗੱਲ ਦਾ ਪਤਾ ਲੱਗੂ ਨਾ ਵੀ ਕੀ ਗੱਲ ਹੈ ਜ਼ਮੀਨ ਨਿਕਲ ਵੀ ਪੈਰਾਂ ਥੱਲੇ ਜਦੋਂ ਕਬੀਰ ਦੇ ਸ਼ਲੋਕਾਂ ਦੀ ਸਮਝ ਆ ਗਈ ਨਾ ਪੈਰਾਂ ਨਾ ਜ਼ਮੀਨ ਡਿੱਗ ਜੂਗੀ ਸਾਰਿਆਂ ਦੇ ਇਹਨਾਂ ਤੇ ਪਤਾ ਤੁਹਾਨੂੰ ਕੱਖ ਨਹੀਂ ਹੈ ਗੁਰਬਾਣੀ ਦਾ ਇੱਕ ਅੱਖਰ ਦਾ ਤੁਹਾਨੂੰ ਸਮਝ ਨਹੀਂ ਵੜ ਗਏ ਤੁਸੀਂ ਟੱਪ ਕੇ ਗੁਰੂ ਬਹਿ ਗਏ ਮੂਰਖਾਂ ਦੇ ਲੋਕ ਤੁਸੀਂ ਅੰਧ ਕੋਲ ਮਗਰ ਲਾ ਲੈ ਤੁਸੀਂ ਤਾਂ ਉਹੀ ਡਰਾਮਾ ਕਰ ਲਿਆ ਜਿਹਦੀ ਨਿੰਦਿਆ ਕਰਦੀ ਹੈ ਬਾਣੀ ਜਿਹੜੀ ਗੱਲ ਦੇ ਕਬੀਰ ਨਿੰਦਿਆ ਕਰਦਾ ਤੁਸੀਂ ਤਾਂ ਉਹ ਖੁਦ ਬਣ ਗਏ ਪੇਪਰ ਪ੍ਰਧਾਨਤਾ ਨੂੰ ਡਿਡੋਲ ਕਰਦੇ ਨੇ ਤੁਸੀਂ ਕਰਾ ਕੇ ਦਿਖਾਓ ਡਿਡੋਲ ਪੇਪਰ ਪ੍ਰਧਾਨ ਪੇਪਰ ਪ੍ਰਧਾਨ ਦੇ ਡਿਡੋਲ ਜਦ ਕਰੋਗੇ ਤਾਂ ਚਾਹੇ ਮਰਸਾਓਗੇ ਬਾਣੀ ਨੂੰ ਫਿਰ ਦੱਸੋਗੇ ਯੂਨੀਵਰਸਿਟੀ ਵਾਲੇ ਕਿਵੇਂ ਬਣ ਗਏ ਕਿਵੇਂ ਬਣ ਗਏ ਯੂਨੀਵਰਸਿਟੀ ਵਾਲੇ ਵੀ ਗਲਤ ਹੈ ਸਾਡੇ ਕੋਲ ਨਹੀਂ ਹੈ ਜੀ ਕਿਵੇਂ ਬਣ ਗਏ ਐਵੇਂ ਬਣ ਗਏ ਜੈਸਰ ਕਿਵੇਂ ਮੰਨ ਗਿਆ ਵੀ ਕੇ ਗਲਤ ਨੇ ਐਵੇਂ ਮੰਨ ਗਿਆ ਦੱਸੇ ਤੇ ਉਹਦੇ ਸਾਫ ਹੋ ਗਿਆ ਬੁੱਧੀ ਸਮਝ ਆ ਗਈ ਸ਼ਰਮ ਦੇ ਵਿੱਚ ਆਪਾਂ ਲਿਖ ਦਿੱਤਾ ਸੀ ਵੀ ਗੁਰਬਾਣੀ ਆਪਣੀ ਡਿਕਸ਼ਨਰੀ ਆਪ ਹੈ 1996 ਚ ਲਿਖਤਾ ਸੀ ਅੱਜ ਤਾਂ 13 ਸਾਲ ਹੋ ਗਏ 4 ਸਾਲ ਹੋ ਗਏ ਦੋ ਆਏ ਹੋਵੇ 13 ਸਾਲ ਪਹਿਲਾਂ ਇੱਕ ਗੱਲ ਦੱਸੀ ਹੋਈ ਤੂੰ ਤਾਂ ਹੁਣ ਤਾਂ ਹੁਣ ਮੰਨੇ ਪਤਾ ਉਦੋਂ ਵੀ ਪਹਿਲਾਂ ਦਾ ਸੀ ਤੂੰ ਤਾਂ ਆਊਟ ਕੀਤੀ ਹੈ ਨਾ ਗੱਲ ਪਤਾ ਤਾਂ ਉਦੋਂ ਵੀ ਪਹਿਲਾਂ ਦਾ ਸੀ ਇਹ ਡਿਕਸ਼ਨਰੀ ਆਪਣੀ ਆਪ ਹੈ ਠੀਕ ਕਿਉਂ ਨਹੀਂ ਹੁੰਦਾ ਇਹ ਲਫ਼ਜ਼ਾਂ ਦੇ ਅਰਥ ਬਦਲੇ ਹੋਏ ਨੇ ਗੁਰਬਾਣੀ ਦੇ ਵਿੱਚ ਅਸੀਂ ਉਹੀ ਸੀ ਜਾਂਦੇ ਹਾਂ ਫੇਰ ਇਹ ਅਰਥ ਕਿਵੇਂ ਆ ਜਾਣਗੇ ਠੀਕ ਪੈਰਾਂ ਬਾਝੋ ਚੱਲਣਾ ਚੜ ਚਲੋ ਮਾਰ ਗੋਬਿੰਦ ਹੈ ਵੀ ਪੈਰਾ ਚੜ ਫਿਰ ਕਿਵੇਂ ਹੋਗੇ ਤੁਸੀਂ ਕੋਈ ਨਾ ਬੀਜਨ ਨੂੰ ਚੜਦਾ ਪੈਰਾਂ ਨੂੰ ਚੜਨੀ ਚਲੋ ਮਾਰ ਗੋਬਿੰਦ ਚੜਨਾ ਨਾ ਮਾਰ ਗੋਬਿੰਦ ਚਲੋ ਪੈਰਾ ਵਾਜੋ ਚੱਲਣਾ ਤੇ ਪੈਰ ਅਰ ਚੜਨੇ ਕੋ ਕਿਵੇਂ ਘੜੀਸਦੇ ਤੁਸੀਂ ਬਿਨਾਂ ਹੱਥੀ ਕਰਨਾ ਹੱਥਾਂ ਦਾ ਬਿਨਾਂ ਕਰਨਾ ਜੀਵਾ ਵਾਜੋ ਬੋਲਣਾ ਜੀਵ ਤਾਂ ਬਿਨਾਂ ਹੀ ਬੋਲਦਾ ਪਰ ਹੋਰ ਕਿਵੇਂ ਬੋਲਦਾ ਵਸਤੂ ਅੰਦਰ ਬਸ ਸਮਾਵੇ ਦੂਜੀ ਹੋਵੇ ਪਾਸ ਵਸਤੂ ਅੰਦਰ ਬਸ ਸਮਾਵੇ ਦੇਖੋ ਇਹਦੇ ਅਰਥ ਕੀ ਬਗਾੜੇ ਨੇ ਕਹਿੰਦੇ ਵਸਤੂ ਅੰਦਰ ਤਾਂ ਬਸ ਸਮਾਉਂਦੀ ਹੈ ਜੇ ਪਹਿਲੀ ਦੂਜੀ ਕਰਦੀ ਹੈ ਕਾਜੋ ਕਰਦੀ ਹੈ ਭਾਂਡੇ ਚੋਂ ਭਾਂਡੇ ਦਾ ਜਿਗਰ ਹੈ ਤੇ ਭਾਂਡੇ ਦਾ ਜ਼ਿਕਰ ਹੈ ਭਾਂਡਾ ਕਿੱਥੋਂ ਆ ਗਿਆ ਭਾਂਡਾ ਆ ਗਿਆ ਨਾ ਮੂਰਖਤਾ ਚੋਂ ਮੂਰਖਤਾ ਚੋਂ ਜਿਹੜੇ ਮੂਰਖ ਨੇ ਨਾ ਮੂਰਖਤਾ ਚੋਂ ਭਾਂਡਾ ਆ ਗਿਆ ਇੱਥੇ ਵਾੜ ਲਿਆ ਲਿਆ ਕੇ ਇਮੇਜਿਨੇਸ਼ਨ ਨਾਲ ਉਹ ਵਸਤੂ ਦੋ ਵਸਤੂਆਂ ਦੀ ਗੱਲ ਹੈ ਇੱਕ ਵਸਤੂ ਦੇ ਅੰਦਰ ਦੂਜੀ ਵਸਤਾਂ ਸਮੋਊਗੀ ਜੇ ਜੀ ਚ ਸਮੋਣਾ ਹੋਵੇ ਉੱਥੇ ਇਹ ਵਸਤੂ ਹੈ ਨਹੀਂ ਸਾਡੇ ਕੋਲ ਚੀਨੀ ਹੈਗੀ ਦੁੱਧ ਹੈ ਉਹ ਜੇ ਦੁੱਧ ਨਹੀਂ ਜੀਵੀ ਦਾ ਸਗਾਉ ਕਿਵੇਂ ਦੁੱਧ ਚ ਭਾਈ ਦੁੱਧ ਲਿਆਓ ਚੀਨੀ ਬਾਅਦ ਤੇ ਗੁੜ ਜੂਗੀ ਵਿੱਚ ਸੁਣਾ ਜੂਗੀ ਗੱਲ ਤਾਂ ਇਹ ਹੈ ਉਹ ਦੋ ਵਸਤੂਆਂ ਨੇ ਨਾ ਵਸਤੂ ਅੰਦਰ ਵਸਤੂ ਵਸਤੂ ਵਿੱਚ ਵਸਤੂ ਨੇ ਸੁਣ ਭਾਂਡੇ ਦੀ ਕਿੱਥੇ ਗੱਲ ਹੈ ਭਾਂਡਾ ਕੋਲੋਂ ਲਾ ਲਿਆ ਜੇ ਤਾਂ ਸਮਝ ਹੁੰਦੀ ਗੁਰਮਤਿ ਦੀ ਫਿਰ ਤਾਂ ਇਹ ਗੱਲ ਨਾ ਕਹਿੰਦੇ ਸਮਝ ਤਾਂ ਉੜੇ ਆੜੇ ਦੀ ਨਹੀਂ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਗੁਰਮਤਿ ਕੀ ਹੁੰਦੀ ਹੈ ਕੀ ਕਹਿ ਰਹੀ ਹੈ ਬਾਣੀ ਬਾਹਰ ਤੀਰ ਮਾਰਦੇ ਰਹੇ ਪੂਰੇ ਪਛੂ ਨੂੰ ਹੀ ਸੁਰਤ ਅੰਦਰ ਜਾਂਦੀ ਹੈ ਜੋਗੀ ਦੀ ਜੇ ਆਪਣੇ ਦਰਬਾਰ ਵਿੱਚ ਸਿਰ ਨੀਵਾ ਕਰਕੇ ਕੋਈ ਦੇਖਦਾ ਵੀ ਹੈ ਜੋਗੀ ਦਾ ਤਿਰਗੁਣੀ ਸਮਾਧੀ ਲਾਉਂਦਾ ਉਹ ਤਾਂ ਗੱਲ ਅਲੱਗ ਹੈ ਪਰ ਕਿਤੇ ਕਿਤੇ ਜਦ ਅਸੀਂ ਵਿਕਤਾ ਹੁੰਦੀ ਹੈ ਨਾ ਕਾਮ ਫਰੇ ਤੇ ਸਿਮਰੀਏ ਤੈਸੇ ਸਿਮਰੋ ਜਿਆਦੇ ਫਸਦਾ ਨਾ ਕਦੇ ਕੰਮ ਪੈਂਦਾ ਹੈ ਨੂੰ ਵਿਕਤਾ ਦੇ ਵਿੱਚ ਫਿਰ ਇੱਕ ਮਨ ਕਿਤੇ ਚਿੱਤ ਹੋ ਕੇ ਆਰਾਧਨਾ ਕਰਦਾ ਹੈ ਹਰ ਇੱਕ ਕਰ ਹਰ ਕੋਈ ਕਰ ਫਿਰ ਤਿਰਕੁੜੀ ਜਵਾਬ ਦੇ ਜਾਂਦੀ ਹੈ ਉੱਥੇ ਤਿਰਕੁੜੀ ਨਾਲ ਨਹੀਂ ਸੋਚਦਾ ਹੈ ਫਿਰ ਦਿਮਾਗ ਨਹੀਂ ਉੱਥੇ ਕੰਮ ਕਰਦਾ ਕਹਿੰਦਾ ਵੀ ਹੁਣ ਦਿਮਾਗ ਨਹੀਂ ਕੰਮ ਕਰਦਾ ਜੇ ਦਿਮਾਗ ਨਹੀਂ ਕੰਮ ਕਰਦਾ ਫਿਰ ਕੀ ਕੰਮ ਕਰਦਾ ਫਿਰ ਦਿਲ ਕੰਮ ਕਰਦਾ ਫਿਰ ਅੰਦਰ ਦੇਖਦਾ ਜਾ ਕੇ ਕਿ ਹੁਣ ਕੀ ਕਰੀਏ ਹੁਣ ਕੇ ਮੇਰਾ ਕੱਢੀਏ ਕੋਈ ਦਿਮਾਗ ਨਾਲ ਜਵਾਬ ਦੇਤਾ ਅਕਲ ਨਾਲ ਜਵਾਬ ਦੇਤਾ ਅਕਲ ਨਾਲ ਹੱਥ ਖੜੇ ਕਰਤੇ ਕਾਮ ਪਰੇ ਤੇ ਸਿਮਰਿਏ ਤੈ ਉਥੇ ਦ੍ਰੋਪਦੀ ਦੇ ਦਾਖਲ ਨੇ ਜਵਾਬ ਦਿੱਤਾ ਉਹ ਕ੍ਰਿਸ਼ਨ ਦੀ ਰਾਜ ਵਿੱਚ ਚਲੋ ਕ੍ਰਿਸ਼ਨ ਕੋਈ ਬਣਾ ਲਿਆ ਉਹਨਾਂ ਨੇ ਬਾਤਰ ਕੁਝ ਵੀ ਬਣਾ ਲਿਆ ਕਿਸੇ ਦੀ ਰਾਜ ਆਰਾਧਨਾ ਕਰ ਰਹੀ ਹੈ ਸ਼ਕਤੀ ਦੀ ਕ੍ਰਿਸ਼ਨ ਕਹਿ ਲੋ ਉਹਨੂੰ ਕਿਸੇ ਐਸੀ ਸ਼ਕਤੀ ਦੀ ਰਾਜ ਆਰਾਧਨਾ ਕਰਕੇ ਵੀ ਤੂੰ ਮੇਰੀ ਮਦਦ ਕਰ ਜਾਂ ਉਹਦਾ ਨਾਮ ਉਹਨਾਂ ਨੇ ਕ੍ਰਿਸ਼ਨ ਰੱਖ ਲਿਆ ਕੋਈ ਨਹੀਂ ਕੁਝ ਵੀ ਰੱਖ ਲੋ ਕੰਮ ਪਰੇ ਤੇ ਸਿਮਰੀਏ ਜਿਹੜਾ ਉਹਦਾ ਕੰਮ ਪਰੇ ਤੇ ਅਣਜਾਣ ਤੋਂ ਜਾਣ ਵੀ ਸਿਮਰਨ ਕਰਦਾ ਹਰ ਕੋਈ ਕਰਦਾ ਫਿਰ ਉਹ ਰੱਬ ਨੂੰ ਯਾਦ ਕਰਦਾ ਅੰਦਰ ਹੈ ਸਭ ਦੇ ਪਤਾ ਹੀ ਹੈ ਰਸਤਾ ਵੀ ਪਤਾ ਫਿਰ ਆਪਣੇ ਅੰਦਰ ਦੇ ਨਾਲ ਦੀ ਬਦਲ ਲੁਕਦਾ ਹੈ ਤੈਸੇ ਸਿਮਰੋ ਨਿਤ ਹੈ ਨੂੰ ਜਿਵੇਂ ਕਲਪ ਪਏ ਤੇ ਦੇ ਹੋਵੇ ਜਿਹੜੀ ਅਵਸਥਾ ਤੁਹਾਡੀ ਉਦੋਂ ਹੁੰਦੀ ਹੈ ਉਦੋਂ ਫਿਰ ਨਾ ਦਿਮਾਗ ਕੰਮ ਕਰਦਾ ਹੁੰਦਾ ਨਾ ਕਲਪ ਕੰਮ ਕਰਦੀ ਚਾਹੇ ਸੇ ਸਿਮਰੋ ਦੇ ਬਈ ਇਹ ਪਾਪ ਸਾਗਰ ਜੋ ਤੈਨ ਬਾਹਰ ਕਰਨਾ ਸਾਡੀ ਤਾਂ ਬਸ ਦੀ ਗੱਲ ਹੈ ਇੱਥੇ ਆ ਕੇ ਹੋ ਗਿਆ ਸਰੈਂਡਰ ਜਿੰਨਾ ਜਿਹੜਾ ਆਪਣੀ ਅਕਲ ਕੰਮ ਕਰਦੀ ਹੈ ਸਰੈਂਡਰ ਨਹੀਂ ਹੁੰਦਾ ਸਮਝਿਆ ਨਹੀਂ ਜਿੰਨਾ ਜਿਹੜਾ ਅਕਲ ਇਹਦੀ ਕੰਮ ਕਰਦੀ ਉਹਨਾਂ ਜੇ ਯਤਨ ਕਰਦਾ ਸਰੈਂਡਰ ਨਹੀਂ ਹੁੰਦਾ ਜਦ ਅਕਲ ਜਵਾਬ ਦਿੰਦੀ ਹੈ ਸਰੈਂਡਰ ਉਹਦਾ ਹੁੰਦਾ ਐ ਤੁਸੀਂ ਭਾਣੇ ਚ ਰਹੋ ਤੇ ਹੁਣ ਤੂੰ ਚਾਹੇ ਬਾਹਰ ਚਾਹੇ ਰਾ ਜਤਨ ਆਪਣਾ ਛੱਡ ਦੋ ਆਪਣੀ ਮਰਜ਼ੀ ਛੱਡ ਦੋ ਸਾਹਿਬ ਸੇਤੀ ਹੁਕਮ ਨਾ ਚੱਲਦਾ ਕਹੀ ਬਣਾ ਅਰਦਾਸ ਸਾਹਿਬ ਸੇਤੀ ਹੁਕਮ ਨਹੀਂ ਚੱਲਦਾ ਹੁੰਦਾ ਸਾਹਿਬ ਸੇਤੀ ਨਾਲ ਸਾਹਿਬ ਨਾਲ ਹੁਕਮ ਨਹੀਂ ਚੱਲਦਾ ਹੁੰਦਾ ਉਹਦੇ ਨਾਲ ਤਾਂ ਕਹੀ ਬਣੇ ਅਰਦਾਸ ਅਰਦਾਸ ਹੀ ਕਹੀ ਬਣਦੀ ਹੈ ਕਹਿਣੀ ਚਾਹੀਦੀ ਹੈ ਅਰਦਾਸ ਹੀ ਕਰਨੀ ਚਾਹੀਦੀ ਹੈ ਅਰਦਾਸ ਕੀ ਹੈ ਭਾਵੇਂ ਰੱਬ ਹਜ਼ੂਰ ਜੋ ਦੇਵੇ ਸੁਖਾਈ ਇਹ ਅਰਦਾਸ ਹੈ ਅਰਦਾਸ ਇਹ ਹੀ ਹੈ ਵੀ ਆ ਜੀ ਐਂ ਕਰੋ ਜੀ ਆ ਜੀ ਐਂ ਕਰੋ ਜੀ ਇਹਨਾਂ ਦੇ ਤਾਂ ਉਹਦਾ ਹੁਕਮ ਹੈ ਜਿਹੜੀ ਅਸੀਂ ਗੁਰਦਾਰੇ ਕਰਦੇ ਹਾਂ ਹੁਕਮ ਹੈ ਅਰਦਾਸ ਨਹੀਂ ਹੈ ਉਹਨੂੰ ਅਰਦਾਸ ਦਾ ਦੋ ਤਾ ਸਾਰਾ ਹੁਕਮ ਲੋਕਾਂ ਕਰ ਰਿਹਾ ਹੁਕਮ ਕਹਿ ਰਿਹਾ ਅਰਦਾਸ ਐ ਕਹੋ ਵੀ ਜੋ ਤੇਰਾ ਮਰਜ਼ੀ ਉਹ ਕਰ ਸਾਡੇ ਨਾਲ ਪਰ ਸਾਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖ ਅਸੀਂ ਚਾਹੇ ਉਜੜ ਜੀਏ ਚਾਹੇ ਰੋਟੀ ਇੱਕ ਨੰਗ ਮਿਲੇ ਕਬੀਰ ਨੂੰ ਚਾਹੇ ਜੌਗੀ ਭੂਸੀ ਮਿਲੀ ਜਾਵੇ ਖਾਣ ਨੂੰ ਇਹ ਕੋਈ ਰੌਲਾ ਨਹੀਂ ਕਬੀਰੀ ਦੀ ਸਾਨੂੰ ਲੋੜ ਨਹੀਂ ਕੱਪੜੇ ਫਟੇ ਹੋਏ ਮਿਲ ਜਾਣ ਲੋੜ ਨਹੀਂ ਕਿਸੇ ਜ਼ਮੀਨ ਜਾਇਦਾਦ ਦੀ ਲੋੜ ਨਹੀਂ ਲੋੜ ਹੈ ਨਾਮ ਦੀ ਕਿਵੇਂ ਦੇ ਦੇ ਇਹ ਤਾਂ ਹੈ ਅਰਦਾਸ ਜੇ ਮਾਇਆ ਨੂੰ ਮੰਗੋਗੇ ਹੁਕਮ ਤਾਂ ਹੁਕਮ ਜ਼ਹਿਰ ਤਾਂ ਅਸੀਂ ਮੰਗ ਕੇ ਲਵਾਂਗੇ ਜੇ ਡਾਕਟਰ ਤੇ ਬਾਪ ਤੇ ਜ਼ਹਿਰ ਦਿੰਦਾ ਨਹੀਂ ਬਾਪ ਤਾਂ ਆਪਣੇ ਹੱਥ ਨਾਲ ਆਪਣੇ ਔਲਾਦ ਨੂੰ ਜ਼ਹਿਰ ਦਿੰਦਾ ਨਹੀਂ ਹੈ ਜ਼ਹਿਰ ਕਿਵੇਂ ਦਿੰਦਾ ਹੈ ਇਹ ਜ਼ਹਿਰ ਬੋਲਦੇ ਜ਼ਹਿਰ ਮੰਗ ਕੇ ਲੈਣੇ ਆਂ ਸੀ ਉੱਥੇ ਹੁਕਮ ਹੈ ਸਾਡਾ ਉਹ ਮੈਂ ਕਮਨ ਨੂੰ ਆਪਣੇ ਹੱਥ ਨੂੰ ਆਪਣੇ ਰਾਜ ਨੂੰ ਕੋਈ ਜ਼ਹਿਰ ਦਿੰਦਾ ਹੁੰਦਾ ਉਹ ਗੁਰੂ ਹੈ ਤਬੋ ਰਾਜ ਰਾਜੋ ਨਰਕ ਜੋ ਅਸੀਂ ਮੰਗ ਰਹੇ ਹਾਂ ਤਾਂ ਨਰਕ ਨੂੰ ਜਾਣ ਵਾਲੀ ਚੀਜ਼ ਹੈ ਉਹ ਤੇ ਜ਼ਹਿਰ ਹੈ ਸਾਫ ਗਿਆ ਤਬੋ ਰਾਜ ਰਾਜੋ ਨਰਕ ਉਹ ਨਰਕ ਨੂੰ ਜੇ ਆਪਣੇ ਸਿੱਖਾਂ ਨੂੰ ਸਾਖੀ ਬਣਾ ਦੀ ਫਿਰ ਗਰੀਬ ਸਿੱਖੋ ਕੋ ਦੂ ਪਾਸ਼ਾਈ ਕਿਸੇ ਦੇ ਘਾਟੀ ਕਢਾ ਲਈ ਕਿਸੇ ਕਵੀ ਤੇ ਗੁਰਬਾਣੀ ਦੇ ਉਲਟ ਕੱਢ ਲਈ ਔਰ ਉਹ ਚੰਗੀ ਲੱਗਦੀ ਹੈ ਚੰਗੀ ਨਹੀਂ ਲੱਗਦੀ ਇਹ ਕਹੇ ਇਹ ਚੰਗੀ ਲੱਗਦੀ ਗੁਰਬਾਣੀ ਨਹੀਂ ਚੰਗੀ ਲੱਗਦੀ ਉਹ ਬਸ ਚੰਗੀ ਲੱਗਦੀ ਹੈ ਤਾਂ ਪਤਾ ਲੱਗਦਾ ਕਿ ਇਹਨਾਂ ਦੀ ਮਾਨਸਿਕ ਹਾਲਤ ਹੈ ਕੀ ਇਹ ਅੰਦਰੋਂ ਕੀ ਨੇ ਅੰਦਰੋਂ ਗੁਰਬਾਣੀ ਦੇ ਨਾਲ ਖੜੇ ਨੇ ਅੰਦਰੋਂ ਗੁਰਬਾਣੀ ਦੇ ਵਿਰੋਧੀ ਨੇ ਅੰਦਰੋਂ ਗੁਰਬਾਣੀ ਦੇ ਵਿਰੋਧੀ ਅਸੀਂ ਅਸੀਂ ਹਰ ਗੱਲ ਹੁਕਮ ਕਰਦੇ ਹਾਂ ਗੁਰੂ ਨੂੰ ਵੀ ਐ ਕਰੋ ਐ ਕਰੋ ਅਸੀਂ ਮਰਜ਼ੀ ਨਾਲ ਆਪਣੀ ਨਾਲ ਕਰਦੇ ਹਾਂ ਸਭ ਕੁਝ ਆਪਣੀ ਮਰਜ਼ੀ ਨਾਲ ਗੁਰੂ ਤੋਂ ਪੁੱਛ ਕੇ ਕਿਹੜਾ ਕੰਮ ਕਰਦੇ ਆਪਾਂ ਕਰਦੇ ਹਾਂ ਕੋਈ ਗੁਰਦੁਆਰੇ ਦੀ ਗੋਲ ਸੀ ਆਪਣੀ ਮਰਜ਼ੀ ਨਾਲ ਖਰਚ ਕਰਦੇ ਹਾਂ ਟਾਈਮ ਸਾਡੀ ਮਰਜ਼ੀ ਨਾਲ ਬੰਨੇ ਹੋਏ ਨੇ ਪ੍ਰਕਾਸ਼ ਦੇ ਜਾਂ ਸੁਭਾਸਣ ਦੇ ਆਪਣੀ ਮਰਜ਼ੀ ਹੈ ਸਾਡੀ 500 ਅਖੰਡ ਪਾਠ ਇਕੱਠਾ ਰੱਖ ਲਈਏ ਸੋ ਕਰੀਏ ਹੀ ਨਾ ਗੁਰੂ ਨੂੰ ਪੁੱਛ ਲੋ ਵੀ ਕਾਇਰਨ ਤੈਨੂੰ ਸੁਖਾਸਨ ਨਾ ਕਰੀ ਤੁਸੀਂ ਕਹਦੇ ਡਿਊਟੀਆਂ ਬਦਲਦੇ ਹੋ ਜੇ ਗੁਰੂ ਨੂੰ ਗੁਰੂ ਮੰਨਦੇ ਹੋ ਤੁਸੀਂ ਦੋ ਦੋ ਘੰਟੇ ਡਿਊਟੀ ਬਾਅਦ ਲਈ ਜਾਂਦੇ ਉਹਨੂੰ ਕੱਲੇ ਕੱਲੇ ਨੂੰ ਉੱਥੇ ਫਾਇਦਾ ਹੈ ਕੱਲੇ ਨੂੰ ਕਿਉਂ ਦਿੱਤਾ ਹੈ ਇਹ ਆਦਮੀ ਉਹ ਕਿਉਂ ਪਖੰਡ ਕਰਦੇ ਹੋ ਪਖੰਡ ਨਹੀਂ ਚੱਲਣੇ ਦੁਨੀਆ ਜਾਗਰੂਕ ਹੈ ਤੁਹਾਡੇ ਨੂੰ ਜਿਆਦਾ ਪਖੰਡ ਨਹੀਂ ਚੱਲਣੇ ਸੱਚ ਬੋਲੋ ਸੱਚ ਕਹੋ ਕਬੀਰ ਕਹਿੰਦਾ ਉਹ ਹਰ ਇਨਵੇਂ ਲੋਹੇ ਅੱਖਰਾਂ 'ਚ ਜੀਵ ਆਤਮਾ ਨਹੀਂ ਹੁੰਦੀ ਇਹ ਗੱਲ ਗੁਰਬਾਣੀ 'ਚ ਲਿਖੀ ਹੋਈ ਹੈ ਇਹ ਪਖੰਡ ਕਿਸੇ ਨੇ ਨਹੀਂ ਬਣਨਾ ਹੈਗਾ ਇਹ ਅੱਖਰ ਕਰ ਜਾਣਗੇ ਇਹ ਅੱਖਰ ਕਰ ਜਾਣਗੇ ਉਹ ਹਰ ਇਨਵੇਂ ਨਾ ਹੈ ਇਹਨਾਂ ਜਾਤ ਥੋੜੇ ਚ ਆਤਮਾ ਤਾਂ 2 ਘੰਟੇ ਉੱਤੇ ਬਾਅਦ ਪਤਾ ਲੱਗ ਜਾਂਦਾ ਸੋ ਜਾਣ ਨੀਂਦ ਵੀ ਆਉਂਦੀ ਹੈ ਇਹ ਆਤਮਾ ਨੂੰ ਨੀਂਦ ਕਿਉਂ ਨਹੀਂ ਆਉਂਦੀ ਭੁੱਖ ਕਿਉਂ ਨਹੀਂ ਲੱਗਦੀ ਇਹ ਤਾਂ ਉਹ ਪੱਥਰ ਵਾਲਿਆਂ ਦੀ ਗੱਲ ਹੋ ਗਈ ਪਰ ਪੱਥਰ ਉਹਨਾਂ ਨੇ ਕਹਿੰਦੇ ਹੈਗਾ ਜੀ ਦੁਨੀਆ ਤਾਂ ਹੈ ਇਸ ਵਿੱਚ ਭਗਵਾਨ ਨਹੀਂ ਹੁੰਦਾ ਪਰ ਹਮ ਨਹੀਂ ਮੰਨਦੇ ਕਿ ਇਸ ਵਿੱਚ ਭਗਵਾਨ ਨਹੀਂ ਹੁੰਦਾ ਉਹ ਗੱਲ ਹੈ ਤੁਹਾਡੀ ਦੁਨੀਆ ਫੇਰ ਨਹੀਂ ਰਹੇ ਉਹ ਦੁਨੀਆ ਦੀ ਤਾਂ ਨਾ ਮੰਨੋ ਗੁਰਬਾਣੀ ਜੋ ਕਹਿੰਦੀ ਉਹ ਤਾਂ ਮੰਨ ਲਓ ਇਹ ਤਾਂ ਗੁਰਬਾਣੀ 'ਚ ਲਿਖਿਆ ਹੋਇਆ ਨਾ ਮੰਨੋ ਦੁਨੀਆ ਦੀ ਤੁਸੀਂ ਤਾਂ ਆਪਣੇ ਗੁਰੂ ਦੀ ਵੀ ਨਹੀਂ ਮੰਨਦੇ ਇਹਦੀ ਨਹੀਂ ਮੰਨਦੇ ਫਿਰ ਕੀ ਦੀ ਮੰਨੋਗੇ ਮੰਨੋਗੇ ਆਪਣੇ ਮਨ ਦੀ ਤੁਸੀਂ ਜਿਹੜਾ ਕਿਸੇ ਦੀ ਨਹੀਂ ਮੰਨਦਾ ਆਪਣੇ ਮਨ ਦੀ ਮੰਨਦਾ ਹੋਰ ਕੀ ਦੀ ਮੰਨਦਾ ਉਹ ਮਨਮੁਖ ਹੁੰਦਾ ਮਨ ਦੀ ਮੰਨਣ ਵਾਲਾ ਮਨਮੁਖ ਹੁੰਦਾ ਹਾਂਜੀ ਪੂਰੀ ਕਮਾਣਾ ਕੂੜਾ ਹੋਵੇ ਨਾਨਕ ਸਿਫਤ ਵਿਗਾਸ ਕੂੜ ਦੀ ਕਮਾਈ ਕਰਾਂਗੇ ਕੂੜ ਦੀ ਕਮਾਈ ਹੋ ਜਾਂ ਕੂੜ ਦੀਆਂ ਮੰਗਾਂ ਨੇ ਸਾਰੀਆਂ ਜਾ ਕੇ ਮੰਗਾਂ ਕਾਹਦੀਆਂ ਨੇ ਗੁਰਦੁਆਰੇ ਦੇ ਕੂੜ ਦੀਆਂ ਮਾਇਆ ਦੀਆਂ ਸੰਸਾਰੀ ਪਦਾਰਥਾਂ ਦੀਆਂ ਸੰਸਾਰੀ ਵਡਿਆਈਆਂ ਦੀਆਂ ਉਹ ਜੇ ਇਲੈਕਸ਼ਨ ਜਿੱਤ ਗਿਆ ਜੀ ਅਖੰਡ ਪਾਠ ਸ਼ੁਕਰਾਨਾ ਕਰਨ ਗਏ ਨੇ ਇਹ ਕੀ ਹੈ ਉਹ ਜੇ ਉਹ ਮਿਨਿਸਟਰੀ ਮਿਲ ਗਈ ਜੀ ਉੱਥੇ ਗਏ ਨੇ ਮੱਥਾ ਟੇਕਣ ਇੱਛਾ ਇੱਥੇ ਸੀ ਨਾ ਜੇ ਦੁਨੀਆ ਕੇ ਜਾਂ ਕਿਸੇ ਦੀ ਜਾਲ ਪੜਿਆ ਹੁੰਦਾ ਫਿਰ ਗੁਰੂ ਹੁੰਦਾ ਜਾਲ ਜੋਤ ਮਾਲ ਦਾ ਦੋ ਚਪੇੜਾਂ ਬੇਤੇ ਕਰਨਾ ਹੈ ਮਿਨਿਸਟਰੀ ਲੈ ਕੇ ਪਰ ਤਾਂ ਬਾਣੇ ਨਾਲ ਦਿੰਦਾ ਜਿਹੜਾ ਫਲਾਣਾ ਆਇਆ ਆਜ਼ਾਦ ਲੈ ਕੇ ਜਾਂਦੇ ਨੇ ਗੁਰੂ ਸਾਹਿਬ ਕੋ ਆਜ਼ਾਦ ਲੈ ਕੇ ਜਾਣਾ ਪੈਂਦਾ ਸੀ ਆਜ਼ਾਦ ਲੈ ਕੇ ਜਾਂਦੇ ਹੋ ਕਹਿੰਦੇ ਉਹਨੂੰ ਪਹਿਲਾਂ ਵੋਟ ਦੇਣ ਤੇ ਵਾਪਸ ਵੋਟ ਦੋ ਉਹਨੇ ਸਾਡੀ ਗੱਲ ਨਹੀਂ ਮੰਨੀ ਸਾਡੀ ਗੱਲ ਨਹੀਂ ਸੁਣੀ ਉਹਨੂੰ ਕਿਹਾ ਜੀ ਦੁਨੀਆ ਕਿਹਾ ਬਣਿਆ ਜਾਂ ਕਿਸੇ ਦੀ ਆ ਉਹ ਵੀ ਸੀ ਲੱਗੇ ਕੇ ਮੈਨੂੰ ਮਿਲਣਾ ਹੈ ਜਾਨ ਮਾਰੇ ਛੇਤਰ ਮੋੜ ਦੋ ਉੱਥੇ ਵਾਪਸ ਦੁਨੀਆ ਕਹੂਗੀ ਇਹ ਗੁਰੂ ਦੋਗਲਾ ਹੈ ਆਪਣੇ ਸੱਖਾਂ ਨੂੰ ਬੜਾਈ ਬੜੀ ਦੇ ਗੱਲ ਲਾ ਲੈਂਦਾ ਇਹਨੂੰ ਕੋਈ ਲਾਲਚ ਹੋਊਗਾ ਸਿੱਖਾਂ ਤੇ ਲਿਖਿਆ ਹੋਇਆ ਕੁਝ ਹੋਰ ਹੈ ਲੋਕਾਂ ਦਾ ਤਰ੍ਹਾਂ ਲਿਖਿਆ ਹੋਇਆ ਫਿਰ ਕਿਹਦੇ ਖਾਤਰ ਲਿਖਿਆ ਹੋਇਆ ਜਿੰਨ ਮਨ ਹੋਰ ਮੁਖ ਹੋਰ ਸਿਕਾੜੇ ਕੱਚਿਆਂ ਸਾਡੇ ਐਸੇ ਨਹੀਂ ਹੈ ਭਗਤ ਐਸੇ ਨਹੀਂ ਹੁੰਦੇ ਕਿ ਮਨ ਚ ਹੋਰ ਹੋਵੇ ਮੁਖ ਚੋਰ ਹੋਵੇ ਜੋ ਗੱਲ ਲਿਖਤੀ ਉਹੀ ਉਹਨਾਂ ਦੇ ਮਨ ਦੇ ਵਿੱਚ ਸੀ ਪਰਮੇਸ਼ਰ ਦਾ ਹੁਕਮ ਹੈ ਜੋ ਹੁਕਮ ਆਇਆ ਦੇ ਦਿੱਤਾ ਇਹ ਤਾਂ ਕਿਸੇ ਦੀ ਉਹ ਤਾਂ ਉਹਨਾਂ ਦੇ ਉੱਤੇ ਵੀ ਲਾਗੂ ਸੀ ਜਿੰਨੀ ਲਾਈਟਲੀ ਅਸੀਂ ਲਿਆ ਹੁਕਮ ਨੂੰ ਸਿੱਖਾਂ ਨੇ ਉਹਦਾ ਰਿਜ਼ਲਟ ਹੈ ਸਾਡੇ ਕੋਲ ਸਿੱਖੀ ਦਾ ਪਾਲਾ ਦੁੱਧ ਹੋਵੇ ਜੇ ਦੁੱਧ ਨੂੰ ਜ਼ਿਆਦਾ ਹੀ ਪਤਲਾ ਕਰ ਦਿਓ ਜੇ ਮੱਖਣ ਨਹੀਂ ਨਿਕਲਦਾ ਹੁੰਦਾ ਲੱਸੀ ਬਣਾ ਦੀ ਨਾ ਕੱਚੀ ਤੋ ਚਾਹੇ ਰੋੜੇ ਉਹ ਕੁਇੰਟਲ ਹੈ 100 ਕੁਇੰਟਲ ਪਾਣੀ ਪਾ ਦੋ ਉਹ ਜੋ ਮੱਖਣ ਕੱਢ ਕੇ ਦਿਖਾਓ ਚੂਰ ਜ਼ਿਆਦਾ ਹੈ ਚੂਰ ਜ਼ਿਆਦਾ ਹੈ 100 ਕੁਇੰਟਲ ਪਾਣੀ ਪਾ ਦੋ ਫਿਰ ਮੱਖਣ ਦੱਸੋ ਕਿੱਥੇ ਬਖਣ ਕਿੱਥੇ ਗਿਆ ਨਸ਼ਟ ਹੋ ਗਿਆ ਉਹ ਬਖਣ ਵੀ ਸੁਪਰਤ ਸ਼ਾਸਤਰਾਂ ਦੇ ਵਿੱਚ ਉਹ ਉਹੀ ਸੀ ਕਿਲੋ ਦੁੱਧ 100 ਕੁਇੰਟਲ ਪਾਣੀ ਖਤਮ ਉਹਦਾ ਹੀ ਰਹਿਣਾ ਫਿਰ ਕੂੜੇ ਕਮਾੜਾ ਕੂੜਾ ਹੋਵੇ ਕੂੜਾ ਹੋਵੇ ਐਨਾ ਕੂੜ ਭਰ ਲਿਆ ਅਸੀਂ ਵਿੱਚ ਆਪਣੇ ਸਿੱਖ ਮੱਤ 'ਚ ਸੱਚ ਕਿਤੇ ਰਹੇ ਹੀ ਨਹੀਂ ਨਾਮ ਵਾਲੀ ਗੱਲ ਦੇ ਖਤਮ ਹੋ ਗਈ ਨਾਨਕ ਸਿਫਤ ਵਿਗਾਸ ਵਿਗਾਸ ਕਾਦੇ ਨੂੰ ਹੋਊਗਾ ਅੰਦਰ ਖੜੂ ਕਾਦੇ ਨਾ ਮਨ ਦੇ ਵਿੱਚ ਚੌਕ ਦੇ ਹੋਊਗਾ ਚੌਰੀ ਹੈ ਰੋਜ਼ ਚੜੇ ਚਬੱਗਣ ਬੰਦ ਬੰਦ ਚਬੱਗਣ ਬੰਦ ਜਾਂ ਜੜੂਗਾ ਜਦੋਂ ਸਿਰਫ ਅੰਦਰੋਂ ਪੈਦਾ ਹੋਣ ਲੱਗ ਜਦੋਂ ਗੁਰਬਾਣੀ ਦੀ ਸੋਝੀ ਅੰਦਰੋਂ ਪੈਦਾ ਹੋਣ ਲੱਗੀ ਨਾ ਫਿਰ ਚੜੇ ਚੁਬਗਣ ਵਨ ਰੋਜ਼ ਚੌਗਣਾ ਵਨ ਚੜੂ ਚੌਗਣਾ ਸਵਾਇਆ ਨਹੀਂ ਅੱਜ ਨਾਲੋਂ ਕੱਲ ਨੂੰ ਚੌਗਣਾ ਚੌ ਕੱਲ ਨੂੰ ਉਦੋਂ ਚੌਗਣਾ ਚੁਬਗਣ ਵਨ